ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਕੂਪ ਭਰਿਓ ਜੈਸੇ ਦਾਦਰਾ ਦਾਦਰਾ ਭਰਿਓ ਲਫ਼ਜ਼ ਵਰਤਿਆ ਨਵਦਾਸ ਜੀ ਭਰਿਓ ਨਹੀਂ ਵਰਤਿਆ ਕੂਪ ਖੂ ਭਰਿਓ ਜੈਸੇ ਦਾਦਰਾ ਭਰਿਓ ਨਹੀਂ ਵਰਤਿਆ ਅਸੀਂ ਆਪਣੀ ਬੋਲੀ ਕਹਿੰਦੇ ਕੂਪ ਭਰਿਓ ਚਾਹੀਦਾ ਇਹ ਲੱਗਦਾ ਸਾਨੂੰ ਵਿਦਵਾਨਾਂ ਨੂੰ ਇਹ ਲੱਗੂਗਾ ਹੀ ਸਾਡੀ ਵਿਦਵਾਨਾਂ ਵਾਲੀ ਬੋਲੀ ਹੈ ਲੇਕਿਨ ਭਰੇ ਹੋਈ ਠੀਕ ਹੈ ਉਹ ਕਾਸ਼ੀ 'ਚ ਬੈਠੇ ਨੇ ਕਾਸ਼ੀ ਦੇ ਵਿਦਵਾਨਾਂ ਤੋਂ ਉਲਟ ਗੱਲ ਕਰ ਰਿਹਾ ਪਰ ਗੱਲ ਸਹੀ ਕਰ ਰਿਹਾ ਵਿਦਵਾਨਾਂ ਦੀ ਬੋਲੀ ਗਲਤ ਹੈ ਪਰਿਓ ਨਹੀਂ ਹੋ ਸਕਦਾ ਜੇ ਪਰੇ ਹੈ ਨਾ ਜਿਹੜਾ ਲਫ਼ਜ਼ ਜਾਣ ਬੁੱਝ ਕੇ ਪਰੇ ਹੁੰਦਾ ਜੇ ਜਾਣ ਬੁੱਝ ਕੇ ਕੋਈ ਛਾਲ ਮਾਰੇ ਉਹ ਪਰੇ ਹੈ ਜੇ ਹੁਕਮ ਨਾ ਆਇਆ ਤਾਂ ਭਰਿਓ ਹੱਥ ਦੀਪ ਕੂਏ ਭਰੈ ਉਥੇ ਭਰੈ ਵਰਤਦਾ ਕੋਈ ਲਫ਼ਜ਼ ਜੇ ਦੀਵਾ ਹੱਥ ਜਾਂ ਖੂਚ ਅਸੀਂ ਪੈਦੇ ਹੋ ਫਿਰ ਪੈਦੇ ਹੋ ਅਸੀਂ ਪੈਦੇ ਹੋ ਪੂਰੇ ਜਾਲ ਬੁੱਝ ਕੇ ਕਿਉਂਕਿ ਅਸੀਂ ਹੁਕਮ ਨਾਲ ਜਨਮ ਲਿਆ ਹੋਇਆ ਤੇ ਭਰੇ ਹੈ ਇੱਥੇ ਆਏ ਤਾਂ ਹੁਕਮ ਦੇ ਨਾਲ ਆਣਾ ਸੀ ਸੰਸਾਰਿਕ ਖੂਹ ਹੈ ਚਿੱਤਰ ਵਿਚਿੱਤਰ ਹੈ ਅਬ ਅਬ ਝੇੜਾ ਖੂ ਕੱਚਾ ਕੱਚਾ ਟੋਆ ਇਹ ਭਰੇ ਹੋਈ ਲਫ਼ਜ਼ ਆਊਗਾ ਜਿਵੇਂ ਅਸੀਂ ਕਹਿੰਦੇ ਸਾੜੇ ਜਾਏ ਥੋੜੇ ਜਿਹੇ ਕੋਈ ਚੀਜ਼ ਬਚ ਗਈ ਆਪਣੇ ਕੋਲ ਆਪਾਂ ਕਹਿੰਦੇ ਬੋਰੀ 'ਚ ਭਰ ਲੈ ਭਾਈ ਇਹਦਾ ਮਤਲਬ ਇਹ ਤਾਂ ਨਹੀਂ ਉਹਨਾਂ ਨੇ ਬੋਰੀ ਭਰ ਗਈ ਉਹਦੇ ਨਾਲ ਬੋਰੀ ਤਾਂ ਭਰਨੀ ਨਹੀਂ ਹੈ ਚਾਹੇ 10 ਕਿਲੋ ਵੀ ਨੇ ਸਮਾਂ ਕਹਿੰਦੇ ਬੋਰੀ 'ਚ ਭਰ ਲੈ ਇਹਨੂੰ ਬੋਰੀ 'ਚ ਪਾ ਲੈ ਇਹ ਭਰ ਲੈ ਵੀ ਵਰਤ ਐ ਹੀ ਹੈ ਕੂਪ ਭਰੇ ਵਰਤਿਆ ਹੋਇਆ ਪਰ ਉਹਦੀ ਸੰਦ ਵਿੱਚ ਭਰੇ ਲੱਭਦਾ ਕਿਉਂਕਿ ਪਾਏ ਦੋ ਆਦਮੀ ਨੇ ਦਾਣੇ ਬੋਰੀ ਵਿੱਚ ਉਹਨਾਂ ਦੀ ਕੋਈ ਮਰਜ਼ੀ ਨਹੀਂ ਇਸ ਕਰਕੇ ਉਹ ਤਾਂ ਭਰੇ ਹੋਊਗਾ ਦੂਸਰਾ ਭਰਦਾ ਆਪ ਭਰਦਾ ਹੈ ਆਪਣੇ ਆਪ ਮਰਜ਼ੀ ਨਾਲ ਖੂਜ ਡਿੱਗਦਾ ਦੂਸਰਾ ਡੇਗਦਾ ਜਿਵੇਂ ਡਿੱਗਣਾ ਡਿੱਗਣ ਦਾ ਸਵਾਲ ਹੈ ਐਵੇਂ ਭਰੇ ਔਰ ਭਰੇ ਦਾ ਸਵਾਲ ਹੈ ਕਹਿੰਦਾ ਖੂਜ ਡੇਗਦਾ ਮੈਨੂੰ ਕਿਸੇ ਨੇ ਡੇਗਦਾ ਇੱਕੋ ਖੂਜ ਡਿੱਗ ਗਿਆ ਆਪ ਡਿੱਗ ਗਿਆ ਆਪ ਡਿੱਗ ਗਿਆ ਗਲਤੀ ਨਾਲ ਡਿੱਗ ਗਿਆ ਚਾਹੇ ਜਾਣ ਕੇ ਡਿੱਗ ਗਿਆ ਉਹ ਲੱਗਣ ਕਿਸੇ ਨੇ ਡਿੱਗਿਆ ਨਹੀਂ ਸੀ ਚਾਹੁੰਦਾ ਡਿੱਗਣਾ ਇਹ ਚਾਹੁੰਦਾ ਸੀ ਡਿੱਗਣਾ ਪਰ ਆਪ ਡਿੱਗਿਆ ਕਿਸੇ ਨੇ ਡਿੱਗੇ ਜਿਵੇਂ ਡਿੱਗਿਆ ਉਹ ਡਿੱਗਿਆ ਦਾ ਲਫ਼ਜ਼ ਹੈ ਇਹ ਪਰਿਵਾਰ ਭਰਿਆ ਹੋਇਆ ਸ਼ਬਦ ਹੈ ਇਸ ਕਰਕੇ ਕੂਪ ਭਰਿਆ ਹੋਈ ਠੀਕ ਹੈ ਆਪ ਤੌਰ ਤੇ ਵਿਦਵਾਨ ਸ਼ੱਕ ਕਰਦੇ ਨੇ ਵੀ ਪਰਿਵਾਰ ਲਫ਼ਜ਼ ਚਾਹੀਦਾ ਪਰਿਵਾਰ ਨਹੀਂ ਚਾਹੀਦਾ ਵੀ ਖੂਬ ਬੜਾ ਭਰਿਆ ਹੋਇਆ ਦਾ ਨਹੀਂ ਜਿੰਨਾ ਹਿੱਸਾ ਉਹਦੀ ਆਇਆ ਉਹਨਾਂ ਖੂਬ ਭਰਿਆ ਹੀ ਲਿਆ ਪੂਰਾ ਉਹਨਾਂ ਦਾ ਸਾਡਾ ਭਰਿਆ ਗਿਆ ਨਾ ਜਿੰਨਾ ਹੋਇਆ ਉਹਦਾ ਹੋਇਆ ਜਿਹੜਾ ਉਹਦਾ ਵਜੂਦ ਨਾਲ ਭਰਿਆ ਗਿਆ ਖੂਨ ਬਸ ਸਾਰਾ ਖੂਨ ਡਡੂਆਂ ਦਾ ਨਹੀਂ ਭਰਿਆ ਹੋਇਆ ਲਿਖਿਆ ਇੱਥੇ ਦਾਦਰਾ ਇੱਕ ਵਚਨ ਹੀ ਹੈ ਇਸ ਕਰਕੇ ਪੰਡਤ ਇਹ ਅਰਥ ਕਰਦਾ ਤਾਰਾ ਸੂ ਡਟੂਆਂ ਦਾ ਖੂਨ ਭਰਿਆ ਹੋਇਆ ਡਟੂ ਤਾਂ ਕੱਲਾ ਹੀ ਹੈ ਕੋਈ ਦਾਦਰਾ ਕੂਪ ਭਰਿਓ ਜੈਸੇ ਦਾਦਰਾ ਕੱਚ ਦੇਸ਼ ਵਿਦੇਸ਼ ਨ ਬੂਝ ਜੇ ਭਰਿਆ ਹੋਇਆ ਖੂਹ ਉਤਰੇ ਡੱਡੂ ਨੂੰ ਤਾਂ ਸਾਡਾ ਸੰਸਾਰ ਦਿੱਤੇ ਹੀ ਹੈ ਫਿਰ ਉਹ ਤਾਂ ਛਾਲ ਮਾਰ ਕੇ ਬਾਹਰ ਨਿਕਲ ਜਾਣਗੇ ਥੱਲੇ ਵਾਲੇ ਮਰ ਜਾਣਗੇ ਖੂਹ ਦਾ ਰਿਹਾ ਹੀ ਨਾ ਫਿਰ ਉਹ ਇੰਨੀ ਬੁੱਧੀ ਨਹੀਂ ਸੀ ਵਿਦਵਾਨਾਂ ਨੂੰ ਵਿਦਵਾਨਾਂ ਨੂੰ ਇੰਨੀ ਬੁੱਧੀ ਹੁੰਦੀ ਹੈ ਇੱਥੋਂ ਹੀ ਵਿਦਵਾਨ ਉਹਨਾਂ ਨੇ ਭੱਬੜ ਪੂਸੇ ਚ ਪਾਤੇ ਇੱਕ ਲਫ਼ਜ਼ ਵਰਤ ਕੇ ਭੱਬੜ ਪੂਸੇ ਚ ਪਾਲਦੇ ਨੇ ਹਾਲਾਂਕਿ ਲਾਉਂ ਠੀਕ ਵਰਤੇ ਲੇਕਿਨ ਉਹਨੂੰ ਗਲਤ ਲੱਗਦਾ ਕਮਾ ਕੇ ਰੱਖਤੇ ਇੱਕ ਲਫ਼ਜ਼ ਲੋੜ ਉਹਨਾਂ ਨੂੰ ਪਤਾ ਨਹੀਂ ਮੇਰੇ ਕੋ ਬੁੱਧੀ ਕਿੱਦੀ ਕਰਦੀ ਹੈ ਕੂਪ ਭਰਿਓ ਜੈਸੇ ਦਾਦਰਾ ਕੱਚ ਦੇਸ਼ ਵਿਦੇਸ਼ ਨਾ ਭੂਜ ਉਹਦਾ ਡੁੱਬਾ ਹੈ ਖੂਦ ਦੇ ਵਿੱਚ ਡੁੱਬਾ ਗਿਆ ਹੈ ਬਾਹਰ ਕੁਝ ਦੇਸ਼ ਵਿਦੇਸ਼ ਦਾ ਨਹੀਂ ਪਤਾ ਖੂਦ ਦੇ ਅੰਦਰ ਅੰਦਰ ਦਾ ਹੀ ਪਤਾ ਬਾਹਰਲਾ ਨਹੀਂ ਪਤਾ ਐਵੇਂ ਸਾਨੂੰ ਸੰਸਾਰ ਦੇ ਅੰਦਰ ਅੰਦਰ ਹੀ ਪਤਾ ਜਿੱਦੇ ਕਿਥੋਂ ਚ ਅਸੀਂ ਰਹਿੰਦੇ ਹਾਂ ਬਾਹਰ ਲੱਗ ਸਾਨੂੰ ਪਤਾ ਸੰਸਾਰ ਦੇ ਬਾਹਰ ਕੀ ਹੈ ਪਰ ਲੋਕ ਦਾ ਨਹੀਂ ਗਿਆਨ ਹੈ ਸੰਸਾਰ ਦਾ ਗਿਆਨ ਹੈ ਆਦਮੀ ਨੂੰ ਕਹਿਣ ਦਾ ਮਤਲਬ ਹੈ ਦੇਸ ਵਿਦੇਸ਼ ਕੀ ਹੈ ਆ ਤਾਂ ਦੇਸ਼ ਹੈ ਇਹ ਤਾਂ ਬਾਹਰ ਵੀ ਤਾਂ ਦੇਸ਼ ਹੈ ਦੇਸ਼ ਵਿਦੇਸ਼ ਹੈ ਜਿਹੜਾ ਜਿਹੜਾ ਵਿਦੇਸ਼ ਦਾ ਦੇਸ਼ ਹੈ ਹੀ ਬੂਝਦੀ ਹੈ ਦੇਸ਼ ਐਂਡ ਵਿਦੇਸ਼ ਨਹੀਂ ਹੁੰਦਾ ਇੱਥੇ ਦੇਸ਼ ਅਤੇ ਵਿਦੇਸ਼ ਨਹੀਂ ਹੈ ਲਫ਼ਜ਼ ਦੇਸ਼ ਵਿਦੇਸ਼ ਉਹ ਦੇਸ਼ ਜਿਹਨੂੰ ਵਿਦੇਸ਼ ਅਸੀਂ ਕਹਿੰਦੇ ਉਹਦਾ ਨਹੀਂ ਰੂ ਗਿਆ ਉਹ ਲੋਕ ਜਿਹਨੂੰ ਪਰਲੋਕ ਕਹਿੰਦੇ ਉਹਦਾ ਨਹੀਂ ਗਿਆਨ ਇਹਨੂੰ ਇੱਥੇ ਵੀ ਫਰਕ ਹੈ ਅਸਲ ਕਰਨ ਇੱਥੇ ਇਹ ਨਹੀਂ ਅਰਥ ਕਰ ਸਕਦੇ ਕਿ ਜਿੱਥੇ ਤੂੰ ਰਹਿੰਦਾ ਉਸ ਦੇਸ਼ ਦਾ ਅਰ ਪਰਦੇਸ਼ ਦਾ ਤੈਨੂੰ ਕੁਝ ਜਿਹੜੀ ਹੈ ਜਿਹੜਾ ਦੇਸ਼ ਜਿਹੜਾ ਵਿਦੇਸ਼ ਦੇਸ਼ ਹੈ ਬਾਹਲਾ ਦੇਸ਼ ਆਪਣੇ ਦੇਸ਼ ਤੋਂ ਪਰੇ ਦੇ ਦੇਸ਼ ਦੀ ਤੈਨੂੰ ਗਿਆਨ ਨਹੀਂ ਪ੍ਰਲੋਕ ਦੀ ਸਮਝ ਪ੍ਰਲੋਕ ਦਾ ਗਿਆਨ ਨਹੀਂ ਤਿੰਨ ਲੋਕ ਨੇ ਤਿੰਨ ਲੋਕਾਂ ਦਾ ਗਿਆਨ ਨਹੀਂ ਵਾਇਆ ਤੋਂ ਪਰੇ ਦੋ ਲੋਕ ਹੋਰ ਨੇ ਨਾ ਤੋ ਉਹਨਾਂ ਦਾ ਗਿਆਨ ਨਹੀਂ ਚੌਥਾ ਤਾਂ ਹੈ ਉਹ ਹੈ ਪ੍ਰਲੋਕ ਦਾ ਹੈ ਹੀ ਹੈ ਐਸਾ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝ ਐਸਾ ਹੀ ਮੇਰਾ ਮਨ ਜਿਵੇਂ ਡੱਡੂ ਨੂੰ ਨਹੀਂ ਬਾਹਰ ਗਿਆਨ ਖੂਤੇ ਐਸਾ ਹੀ ਮੇਰਾ ਜਿਹੜਾ ਮਨ ਹੈ ਰਵਦਾਸ ਜੀ ਕਹਿੰਦੇ ਵਿਖਿਆ ਬਮੋਹਿਆ ਵਿਖਿਆ ਦੇ ਨਾਲ ਵਿਖਿਆ ਦੇ ਪ੍ਰਭਾਵ ਜਾ ਗਿਆ ਵਿਖਿਆ ਨੇ ਮੋਹ ਲਿਆ ਬਮੋਹਿਆ ਵਿਖਿਆ ਦਾ ਮੋਹਿਆ ਹੋਇਆ ਮਾਇਆ ਦੇ ਬੋਝ ਫਸ ਗਿਆ ਹੈ ਕਛਾਰਾ ਪਾਰ ਨਾ ਸੋਝ ਇਸ ਕਰਕੇ ਨੂੰ ਕਾਰਾ ਪਾਰ ਦਾ ਨਹੀਂ ਪਤਾ ਮਾਇਆ ਤੋਂ ਪਾਰ ਦਾ ਨਹੀਂ ਮਾਇਆ ਦਾ ਅੰਦਰਲਾ ਵੀ ਸਾਰਾ ਗਿਆਨ ਨਹੀਂ ਹੈ ਮਾਇਆ ਦਾ ਦੱਲਾ ਵੀ ਸਾਰਾ ਗਿਆਨ ਦੀ ਬਾਹਲਾ ਤਾਂ ਹੋਣੀ ਕੀ ਹੈ ਮਾਇਆ ਬਾਰੇ ਵੀ ਸਾਰਾ ਗਿਆਨ ਦੀ ਹੈ ਮਾਇਆ ਬਾਰੇ ਆਪਾਂ ਨੂੰ ਕਿੰਨਾ ਗਿਆਨ ਹੈ ਜਿੰਨੇ ਏਰੀਆ 'ਚ ਰਹਿੰਦੇ ਹੁੰਦੇ ਕਿਹੜਾ ਹੋਊਗਾ ਉਹ ਵੀ ਕਿਹੜਾ ਸਾਰਾ ਗਿਆਨ ਹੋਦਾ ਮਾਇਆ ਦਾ ਆਰਾ ਪਾਰ ਵੀ ਨਹੀਂ ਪਤਾ ਮੈਨੂੰ ਮਾਇਆ ਬਾਰੇ ਵੀ ਪੂਰਾ ਗਿਆਨ ਨਹੀਂ ਰਚਨਾ ਦਾ ਗਿਆਨ ਕਿਹਨੂੰ ਹੈ ਸਾਰੀ ਦਾ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਸਗਲ ਭਵਨ ਕੇ ਨਾਇਕਾ ਸਗਲ ਦੇਖੋ ਜਿਹਨੂੰ ਕਹਿੰਦਾ ਜਦੇ ਜਦੇ ਚ ਅਸਲ ਸਗਲ ਭਵਨ ਦਾ ਨਾਇਕ ਭਵਨ ਦਾ ਨਾਇਕ ਹਾਂ ਜਿੱਥੇ ਜੀਵ ਆਤਮਾ ਹੈ ਉਹ ਹਿਰਦੇ 'ਚ ਹੈ ਉਹ ਬੈਠਾ ਹੋਰ ਕਿਤੇ ਨਹੀਂ ਬਾਹਰ ਹੁੰਦਾ ਜਦੇ ਜਰੇ ਚ ਨਹੀਂ ਹੁੰਦਾ ਸਗਲ ਭਵਨ ਕੇ ਨਾਇਕ ਜਦੇ ਜਦੇ ਚ ਮੁਸਲਮਾਨ ਆ ਬਣੀ ਕਹਿੰਦੇ ਉਹ ਵੀ ਇਹ ਹਿੰਦੂ ਕਹਿੰਦੇ ਨੇ ਕਣ ਕਣ ਵਿੱਚ ਭਗਵਾਨ ਉਹ ਕਹਿਣਾ ਕਿਉਂ ਪਿਆ ਕਿਉਂਕਿ ਮੂਰਤੀ ਚ ਸਾਬਤ ਕਰਨ ਹੁੰਦਾ ਵੀ ਹੈਗਾ ਕਿਹਾ ਕਿਉਂ ਹੈ ਕਣ ਕਣ ਚ ਉਹ ਜੇ ਨਾ ਕਹਿੰਦੇ ਕਣ ਕਣ ਚ ਮੂਰਤੀ ਸਾਬਤ ਨਹੀਂ ਹੁੰਦਾ ਫਿਰ ਉਹਨਾਂ ਦਾ ਮੂਰਤੀ ਸਾਬਤ ਕਰ ਲੋ ਤਾਂ ਸਾਡੇ ਸਿੱਖ ਵਿਦਵਾਨ ਵੀ ਕਹੀ ਜਾਂਦੇ ਕਣ ਕਣ ਚ ਗੁਰਬਾਣੀ ਕਿੱਥੇ ਮਿਲਦੀ ਹੈ ਸਗਲ ਭਵਨ ਦੇ ਨਾਇਕਾ ਕਹਿ ਰਹੀ ਹੈ ਗੁਰਬਾਣੀ ਘਟ ਘਟ ਮੈਂ ਹਰਜੂ ਬਸੇ ਕਹਿ ਰਹੀ ਹੈ ਗੁਰਬਾਣੀ ਜਿੱਥੇ ਘਟ ਹੈ ਉੱਥੇ ਹੈ ਜਿੱਥੇ ਘਟ ਨਹੀਂ ਉੱਥੇ ਹੈ ਨਹੀਂ ਮੂਰਤੀ ਚ ਘਟ ਹੈ ਨਹੀਂ ਕਣ ਦੇ ਵਿੱਚ ਘਟ ਨਹੀਂ ਹੁੰਦਾ ਐਟਮ ਵਿੱਚ ਘਟ ਨਹੀਂ ਹੁੰਦਾ ਘਟ ਉੱਥੇ ਜਾਂ ਜਿੱਥੇ ਜੋਤ ਹੈ ਜਿੱਥੇ ਜਾਗਤ ਜੋਤ ਹੈ ਉੱਥੇ ਘਟ ਹੈ ਜਿੱਥੇ ਜਾਗਤ ਜੋਤ ਨਹੀਂ ਘਟਦੀ ਜਾਗਤ ਜੋਤ ਜਪੈ ਨੂੰ ਸਬਸੁਰ ਆ ਜਿਹੜੀ ਜੋਤ ਹੈ ਸਾਡੀ ਇਹ ਜਾਗਤ ਹੈ ਹੁਣੇ ਜਪੀ ਜਾ ਸਕਦੀ ਹੈ ਤ੍ਰੇਤੇ ਚ ਜਾਗਤ ਨਹੀਂ ਹੁੰਦੀ ਬਰੇ ਦੇ ਬਾਅਦ ਜਾਗਤ ਨਹੀਂ ਰਹਦੀ ਹੈ ਇਸ ਕਰਕੇ ਉਦੋਂ ਜਾਗਤੇ ਨਹੀਂ ਆਏ ਨੇ ਜਪਣਾ ਕੀ ਹੈ ਜਾਗਦਾ ਜਪੂ ਸੁੱਤੇ ਵਰੂ ਕੀ ਪੜਾਵਾਂਗੇ ਅਸੀਂ ਕੀ ਸੁੱਤਾ ਪਿਆ ਪੜੂ ਕੀ ਉਹਨੂੰ ਕੋਈ ਪੜਾਉ ਜੇ ਜਾਗਦਾ ਮਾੜਾ ਮੋਟਾ ਤਾਂ ਹੀ ਉਹਨੂੰ ਪੜਾਇਆ ਜਾ ਸਕਦਾ ਉਹੀ ਪੜ ਸਕਦਾ ਜਪਣਾ ਮਤਲਬ ਪੜਨਾ ਹੁੰਦਾ ਹੋਰ ਕੀ ਸਮਝਣਾ ਪੜਨਾ ਜਾਗਤ ਜਿਹੜੀ ਜੋਤ ਹੈ ਜਿੰਨਾ ਚਿਰ ਜਿੰਨਾ ਚਿਰ ਤੂੰ ਜਾਗਦਾ ਹੈ ਸੁਪਨੇ 'ਚ ਥੋੜਾ ਬਹੁਤ ਸੁਪਨੇ ਵਾਲਾ ਵੀ ਜਾਗਦਾ ਹੀ ਹੁੰਦਾ ਸੁਪਨੇ ਵਾਲਾ ਵੀ ਜਾਗਦਾ ਹੁੰਦਾ ਥੋੜਾ ਜਾਗਦਾ ਹੁੰਦਾ ਸੁਪਨੇ 'ਚ ਨਾਮ ਜਪਿਆ ਜਾਂਦਾ ਸੱਚ ਸੁਪਨਿਆਂ 'ਚ ਨਾ ਆਰਾਧਿਆ ਸੰਸਾਰ ਸੁਪਨੇ ਸੁਪਨੇ 'ਚ ਜਪਿਆ ਜਾਂਦਾ ਸੁਪਨੇ ਥੋੜਾ ਬਹੁਤ ਜਾਗਦਾ ਹੁੰਦਾ ਪੂਰੇ ਜਾਗਣ ਵਾਸਤੇ ਜਪੀਦਾ ਜਪੀ ਦਾ ਸੁੱਤੇ ਪਿਆ ਜਪ ਜਪ ਕੇ ਪੂਰਾ ਜਾਗ ਪੈਂਦਾ ਪੂਰੇ ਰੂਪ ਚ ਪੂਰਨ ਰੂਪ ਚ ਜਾਗਣ ਵਾਸਤੇ ਜਪੀ ਦਾ ਹੁੰਦਾ ਸੱਚ ਸੁੱਤਿਆਂ ਜਨਾ ਉੱਠਦੇ ਉੱਠਦਿਆਂ ਨਾਮ ਜਪੈ ਜਦੋਂ ਜਾਗਦੇ ਨੇ ਉੱਠਦੇ ਨੇ ਉਹਨਾਂ ਦੇ ਮੂੰਹ 'ਚ ਨਾਮ ਹੁੰਦਾ ਨਾਮ ਦੀ ਗੱਲ ਕਰਦੇ ਹੁੰਦੇ ਹੋ ਜਵਾਨ ਦਾ ਮਤਲਬ ਬੋਲਣਾ ਹੁੰਦਾ ਚਬਲ ਦਾ ਮਤਲਬ ਹੁੰਦਾ ਬੋਲਣ ਚੱਪੜਾ ਚੱਪੜ ਚੱਪੜਾ ਵੀ ਕਹਿੰਦੇ ਨੇ ਚੱਪੜ ਚੱਲਣ ਦਾ ਚੱਪੜ ਚੱਲਣ ਤਰ ਸੇ ਚਵਲ ਉਹ ਚਵਲ ਦਾ ਹੀ ਜਬਰ ਜਬਰ ਕਰਦਾ ਹੈ ਲਫ਼ਜ਼ ਰਤਨ ਦਾ ਚਬਰ ਜਬਰ ਕਿਉਂ ਕਰਦਾ ਚਵਲ ਦਾ ਜਬਰ ਜਬਰ ਬਣਿਆ ਹੈ ਪੰਜਾਬੀ ਚ ਉੜਦਾ ਨਾਮ ਚਵਲ ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ਼ ਦਿਖਾਈ ਸਗਲ ਭਵਨ ਕੇ ਨਾਇਕਾ ਜਿੱਥੇ ਭਵਨ ਜਿੱਥੇ ਮਨ ਹੈ ਮੰਦਰ ਮਨ ਮੰਦਰ ਹੈ ਉਸ ਭਵਨ ਚ ਤੂੰ ਰਹਿਣਾ ਜਿੱਥੇ ਮਨ ਮੰਦਰ ਹੈ ਉਹਦੇ ਵਿੱਚ ਹੈ ਤੂੰ ਮਨ ਮਨ ਆਪ ਭਵਨ ਅਸਲ ਦੇ ਵਿੱਚ ਜਿਹੜਾ ਮਨ ਮੰਦਰ ਹੈ ਉਹਦਾ ਨਾਮ ਭਵਨ ਇੱਥੇ ਉਹਨੂੰ ਭਵਨ ਗਿਆ ਹੋਇਆ ਜਿੱਥੇ ਮਨ ਮੰਦਰ ਜੀਵ ਆਤਮਾ ਹੈ ਹੀ ਨਹੀਂ ਉੱਥੇ ਭਵਨ ਵੀ ਹੈ ਨਹੀਂ ਉੱਥੇ ਉਹ ਵੀ ਨਹੀਂ ਹੁੰਦਾ ਅਸਲ 'ਚ ਭਵਨ ਕੀ ਹੈ ਭਵਨ ਉਹਦੇ ਆਲੇ ਨਾਲ ਹੀ ਹੁੰਦਾ ਉਹਦੀ ਜੋਤ ਹੁੰਦੀ ਹੈ ਭਵਨ ਜਿਹੜਾ ਵਿੱਚ ਬੈਠਾ ਭਵਨ ਹੋਰ ਕੁਝ ਨਹੀਂ ਹੁੰਦਾ ਪਵਨ ਉਹਦਾ ਹੀ ਬਣਾਇਆ ਹੋਇਆ ਪਵਨ ਪਹਿਲਾਂ ਬਣਦਾ ਵਿੱਚ ਬਾਅਦ ਚਾਹੁੰਦਾ ਇਹਦੀ ਗੱਲ ਹੈਗੀ ਦੀਵਾ ਜਲਦਾ ਆਲਾ ਨਾਲੇ ਪਵਨ ਆਪੇ ਬਣ ਜਾਂਦਾ ਬਲਵ ਜਲਦਾ ਪਵਨ ਆਪੇ ਬਣ ਜਾਂਦਾ ਆਲਾ ਨਾਲੇ ਆਪਾਂ ਕਹਿੰਦੇ ਦੀਵਾ ਜਗਾ ਦੋ ਜਗਾ ਦੋ ਕਾਤੇ ਕਹਿੰਦੇ ਜਾਂ ਜਾਗਦਾ ਥੋੜਾ ਜਿਹਾ ਸੁਪਨੇ ਵਾਂਗੂ ਉਹਦੇ ਹੀ ਭਵਨ ਬਣ ਜਾਂਦਾ ਔਰ ਇਹ ਆ ਆਹ ਔਰਾ ਆਲੇ ਵਾਲੇ ਲਾਈਟ ਹੈ ਜਿਹੜੀ ਉਹਦੀ ਉਹਦੇ ਉਹ ਵਿੱਚੋਂ ਜਿਹੜੀ ਲਾਈਟ ਨਿਕਲੀ ਉਹਦਾ ਹੀ ਭਵਨ ਬਣਿਆ ਹੋਇਆ ਸਗਲ ਭਵਨ ਕੇ ਨਾਇਕਾ ਭਵਨ ਦਾ ਨਾਇਕ ਤੂੰ ਹੈ ਭਵਨ ਤੇ ਤੋਂ ਪੈਦਾ ਹੋਇਆ ਹੋਇਆ ਹੈ ਪੈਦਾ ਕਰਨ ਵਾਲਾ ਭਵਨ ਨੂੰ ਤੂੰ ਨਾਇਕਾ ਦਾ ਵਰਤਿਆ ਨਾ ਇੱਕ ਛਣ ਦਰਸ ਦਿਖਾਏ ਜੀ ਕਿੱਥੇ ਬੋਲ ਰਿਹਾ ਰਵਦਾਸ ਕਿੱਥੇ ਬੋਲ ਰਿਹਾ ਇੱਕ ਛਿਣ ਦਰਸ਼ ਦਿਖਾਈ ਜੀ ਇੱਕ ਛਿਣ ਦਰਸ਼ ਦਿਖਾਈ ਜੀ ਇੱਕ ਛਿਣੇ ਦਰਸ਼ਨ ਹੋ ਜਾ ਬਥੇਰਾ ਬਸ ਇੱਕ ਵਾਰ ਪਤਾ ਲੱਗ ਗਿਆ ਤੂੰ ਕਿਹਾ ਜਾ ਹੁਣ ਹੋਰ ਕੀ ਹੈ ਛਿਣ ਜੀ ਦੇਖ ਲਿਆ ਸਾਰਾ ਦਿਨ ਦੇਖੀ ਗਿਆ ਸਾਰੇ ਸਾਰਾ ਜਨਮ ਦੇਖੀ ਗਿਆ ਸਮਝ ਤਾਂ ਛਿਣ ਜੀ ਆ ਗਿਰ ਇੱਕ ਛਿਣ ਦਰਸ ਦਿਖਾਈ ਜੀ ਛਿਣ ਵਿੱਚ ਵੀ ਦਰਸ਼ਨ ਜਾਤਾ ਹੋ ਜਾਂ ਪਰਮ ਦਾ ਜਿਹੜਾ ਪਰਦਾ ਪਾੜ ਜੂ ਇੱਕ ਵਾਰ ਪਰਮ ਚੱਕਿਆ ਜਾਵੇ ਦੁਬਾਰਾ ਪਰਮ ਹੁੰਦਾ ਹੀ ਨਹੀਂ ਹੁੰਦਾ ਜਿਹੜੀ ਗੱਲ ਦੀ ਇੱਕ ਵਾਰ ਸਮਝ ਆ ਜਾਏ ਨਾ ਸਮਝ ਤਾਂ ਛਿਲਜਿਆ ਜਾਂਦੀ ਹੈ ਬਸ ਇੱਕ ਵਾਰ ਛਿਲਾ ਸਮਝ ਆ ਗਈ ਆ ਗਈ ਫਿਰ ਤਾਂ ਉਹਦੀ ਸਮਝ ਹਮੇਸ਼ਾ ਵਾਸਤੇ ਰਹਿ ਜਾਂਦੀ ਹੈ ਤਾਂ ਇੱਕ ਛਣ ਦਰਸ ਦਿਖਾ ਇਹ ਦਰਸ ਐਸਾ ਨਹੀਂ ਹੈ ਜੈਸਾ ਮੂਰਤੀ ਦਾ ਹੁੰਦਾ ਵੀ ਦਰਸ ਦਿਖਾ ਕੇ ਫਿਰ ਚਲਿਆ ਜਾ ਜਦੋਂ ਦਰਸ ਹੋ ਜਾਂਦਾ ਹੈ ਜਿਹੜਾ ਭਰਮ ਦਾ ਪਰਦਾ ਹੈ ਜਦ ਫੜ ਜਾਂਦਾ ਹੈ ਕਰਵਾ ਦੁਬਾਰਾ ਪਰਦਾ ਆਉਂਦਾ ਹੀ ਨਹੀਂ ਜਦ ਦੁਬਾਰਾ ਪਰਦਾ ਆਉਂਦਾ ਹੀ ਨਹੀਂ ਇਹ ਤਾਂ ਗੱਲ ਕਬੀਰ ਨੇ ਕਹਿਤੀ ਸੀ ਨਾ ਵੀ ਦੁਬਾਰਾ ਨਹੀਂ ਪੜਦਾ ਹੁੰਦਾ ਹੁੰਦਾ ਫਿਰ ਪੜਦਾ ਨਹੀਂ ਪੜੂਗਾ ਵਿੱਚ ਆਉਂਦਾ ਹੁੰਦਾ ਆਇ ਨਹੀਂ ਸਕਦਾ ਜਿਹੜੀ ਗੱਲ ਦੀ ਸਮਝ ਆ ਗਈ ਇੱਕ ਵਾਰ ਆ ਗਈ ਦੁਬਾਰਾ ਪੜਦਾ ਕਹਦਾ ਹੁੰਦਾ ਬੇਸਮਝੀ ਪੜਦਾ ਬੇਸਮਝੀ ਹਟ ਗਈ ਸਮਝ ਆ ਗਈ ਉਹ ਬੇਸਮਝੀ ਹਟੀ ਹੋ ਰਹੀ ਹੈ ਫਿਰ ਫਿਰ ਦੁਬਾਰਾ ਬੇਸਮਝੀ ਕਿਵੇਂ ਹੋ ਜੂ ਉਸੇ ਗੱਲ ਦੀ ਜਦੋਂ ਜੇ ਮੂਰਤੀ ਪੂਜਾ ਵਾਲੇ ਦਰਸ਼ਨ ਵਾਲੀ ਗੱਲ ਕਰੀਏ ਤਾਂ ਗੱਲ ਹੋਰ ਹੈ ਜਿਨ੍ਹਾਂ ਨੇ ਮੂਰਤੀ ਪੂਜਾ ਵਾਲੇ ਦਰਸ਼ਨ ਕਰਨੇ ਨੇ ਅਸਲ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਾਡੇ ਕੋਲ ਟਿਕਾ ਹੈ ਜਿਹੜੇ ਅੱਖਰਾਂ ਦਰਸ਼ਨਾਂ ਦੀ ਗੱਲ ਕਰਦੇ ਨੇ ਉਹਨਾਂ ਉਹ ਬੰਦੇ ਦਾ ਟਿਕਾ ਕੀਤਾ ਹੋਇਆ ਗੁਰਬਾਣੀ ਅੱਖਰਾਂ ਦਾ ਦਰਸ਼ਨ ਮਿਲਦੀ ਹੋਈ ਨਹੀਂ ਗੁਰਬਾਣੀ ਬੁੱਧੀ ਨਾਲ ਦਰਸ਼ਨ ਮਿਲਦੀ ਹੈ ਕਿਹਦੇ ਜੋਤ ਦੇ ਦਰਸ਼ਨ ਹੋਣੇ ਨੇ ਸਰੀਰ ਦੇ ਨਹੀਂ ਹੋਣੇ ਜਾਤ ਦੇ ਨਹੀਂ ਹੋਣੇ ਅੱਖਰਾਂ ਦਾ ਦਰਸ਼ਨ ਹੋਣੇ ਨੇ ਸਰੀਰ ਦੇ ਪੰਜਾਂ ਤੱਤਾਂ ਦੇ ਸਰੀਰ ਦੇ ਅਕਲ ਨਾਲ ਦਰਸ਼ਨ ਹੋਣੇ ਨੇ ਜਿਹੜਾ ਵਿੱਚ ਵਸਦਾ ਸਰੀਰ ਦੇ ਉਹਦੇ ਅੱਖਰ ਨਾਲ ਹੋਣੇ ਨਹੀਂ ਉਹਦੀ ਸਮਝ ਦੀ ਗੱਲ ਹੈ ਦੱਸ ਦਿਖਾਇਆ ਜੀ ਰਹਾਉ ਮਲਨ ਭਈ ਮਤ ਮਾਧਵਾ ਮਲਨ ਮਲਨ ਭਈ ਮਤ ਮਾਧਵਾ ਤੇਰੀ ਗੱਤ ਲਖੀ ਨਾ ਜਾਏ ਹੁਣ ਮੈਨੂੰ ਸਮਝ ਕਰਦੇ ਨਹੀਂ ਆ ਰਹੀ ਦੁਨੀਆ ਨੂੰ ਸਮਝ ਕਿਉਂ ਨਹੀਂ ਆ ਰਹੀ ਤੇਰੀ ਦਰਸ਼ਨ ਕਿਉਂ ਨਹੀਂ ਹੋ ਰਹੇ ਹੈ ਮਾਧਵਾ ਦੁਨੀਆ ਨੇ ਮਤ ਮਲੀਨ ਕਰ ਦਿੱਤੀ ਹੈ ਪੰਡਤ ਨੇ ਮੇਰੀ ਵੀ ਮਤ ਬਲੀਨ ਹੈ ਦੁਨੀਆ ਦੇ ਵਿੱਚ ਹੀ ਜੋ ਸੁਣਿਆ ਹੈ ਸੰਸਾਰ ਦੇ ਵਿੱਚ ਸਭ ਨੇ ਉਹੀ ਅਸੀਂ ਬਣਿਆ ਹੋਇਆ ਧਰਮ ਬਲੀਨ ਹੋਇਆ ਜਾਂ ਮਾਤਾ ਮਾਤੇਰਾਂ ਦੀ ਇਹ ਮੂਰਤੀ ਤੇ ਦਰਸ਼ਨ ਦੀ ਗੱਲ ਕਰਦੇ ਨੇ ਮੂਰਤੀ ਜੋ ਮੂਰਤੀ ਵਰਗਾ ਹੀ ਸ਼ਰੀਰ ਨਿਕਲੂਗਾ ਭਾਈ ਬਾਅਦ ਚ ਅਸਲ ਜੋ ਗੱਲ ਹੈ ਨਹੀਂ ਝੂਠ ਹੈ ਫਿਰ ਮਾਧਵਾ ਸੰਸਾਰ ਦੀ ਮਤ ਬਲੀਰ ਹੋਈ ਹੋਈ ਹੈ ਮਲਨ ਭਈ ਮਤ ਮਾਧਵਾ ਤੇਰੀ ਗਾਤੀ ਲਖੀ ਨਾ ਜਾਏ ਇਹ ਆਪਣੀ ਵੀ ਕਹਿ ਰਹੇ ਨੇ ਜੇ ਅਸਲ ਚਪੜੀ ਤੋਂ ਤਾਂ ਉਹਨਾਂ ਦੀ ਹੈ ਨਹੀਂ ਉਸ ਮਤ ਬਲੀਦ ਦੱਸ ਰਹੇ ਨੇ ਜਦੋਂ ਪਤਾ ਲੱਗ ਜਾ ਮਤ ਦਾ ਫਿਰ ਬਲੀਦ ਹੁੰਦੀ ਨਹੀਂ ਜਿਹਨੂੰ ਪਤਾ ਲੱਗ ਜਾ ਮੇਰੀ ਮਤ ਬਲੀਦ ਹੈ ਉਦੋਂ ਬਲੀਦ ਨਹੀਂ ਹੁੰਦੀ ਪਤਾ ਹੀ ਤਾਂ ਲੱਗਦਾ ਬਲੀਦ ਤਾਂ ਚਲੀ ਜਾਂਦੀ ਹੈ ਜਿੰਨਾ ਚਿਰ ਸੁੱਤਾ ਪਿਆ ਉਹਨੂੰ ਸੁੱਤੇ ਪੈ ਦਾ ਗਿਆਨ ਨਹੀਂ ਜਿਹੜਾ ਆਦਮੀ ਸੁੱਤਾ ਪਿਆ ਉਹਨੂੰ ਆਪਣੇ ਸੁੱਤੇ ਪਏ ਦਾ ਗਿਆਨ ਨਹੀਂ ਹੁੰਦਾ ਜਦ ਜਾਗਦਾ ਜਦ ਪਤਾ ਲੱਗਦਾ ਮੈਂ ਸੁੱਤਾ ਉੱਠਿਆ ਪਹਿਲਾਂ ਕਿਵੇਂ ਪਤਾ ਲੱਗਦਾ ਸੁੱਤਾ ਉੱਠਿਆ ਸੁੱਤਾ ਉੱਠਿਆ ਜਦੇ ਪਤਾ ਨਾ ਜਾਗੇ ਤੇ ਇਸ ਕਰਕੇ ਬਲੀਨ ਮਤ ਸੀ ਦਾਵੇ ਗਿਆਨ ਬਲੀਨ ਤਾਂ ਗਈ ਤੇ ਬਾਅਦੇ ਪਤਾ ਲੱਗਦਾ ਬੋਲੇ ਨੇ ਭਈ ਮਤ ਮਾਧਵਾ ਮਤ ਤੇਰੀ ਗੱਲ ਲਖੀ ਨਾ ਅਸਲ ਦੇ ਵਿੱਚ ਉਹ ਕਹਿ ਰਿਹਾ ਸੰਸਾਰ ਦੀ ਮਤ ਬਲੀਨ ਹੋ ਚੁੱਕੀ ਹੈ ਇਸ ਕਰਕੇ ਤੇਰੀ ਜਿਹੜੀ ਗੱਲ ਹੈ ਜੋ ਸੰਸਾਰ ਤੂੰ ਚਲਾ ਰਿਹਾ ਗਤੀਸ਼ੀਲ ਹੈ ਸੰਸਾਰ ਸਾਰਾ ਤੇਰੇ ਹੁਕਮ ਨਾਲ ਗਤੀਸ਼ੀਲ ਹੈ ਇਹ ਗਤੀ ਉਹ ਨਹੀਂ ਦੇਖ ਸਕਦੇ ਇਹ ਨਹੀਂ ਪਛਾਣ ਸਕਦੇ ਵੀ ਗਤੀ ਤੂੰ ਦੇ ਰਿਹਾ ਸੰਸਾਰ ਤੇਰਾ ਹੁਕਮ ਹੈ ਗਤੀਸ਼ੀਲ ਤੇਰੇ ਹੁਕਮ ਨਾਲੇ ਗਤੀਸ਼ੀਲ ਹੈ ਸੰਸਾਰ ਤੂੰ ਵਿੱਚ ਰਹਿਣਾ ਸਰੀਰ ਗਤੀਸ਼ੀਲ ਹੈ ਤੂੰ ਵਿੱਚ ਰਹਿਣਾ ਬੁੱਧ ਗਤੀਸ਼ੀਲ ਹੈ ਤੇ ਤੂੰ ਗਿਆਨ ਵਧਦਾ ਹੈ ਤਾਂ ਬੁੱਧ ਵੱਧਦੀ ਹੈ ਉਪਦੇਸ਼ ਨਾਲ ਬੁੱਧ ਵੱਧਦੀ ਹੈ ਜਿਵੇਂ ਜੇ ਉਪਦੇਸ਼ ਸੁਣਦਾ ਹੈ ਹੁਕਮ ਨਾਲ ਜੁੜਿਆ ਹੋਇਆ ਹੈ ਗਤੀਸ਼ੀਲ ਹੈ ਬੁੱਧ ਤੇਰੀ ਗਤੀ ਨਹੀਂ ਲੱਗੀ ਜਾ ਸਕਦੀ ਤੇਰਾ ਹੁਕਮ ਨਹੀਂ ਬੁਝਿਆ ਗਤੀ ਦਾ ਮਤਲਬ ਹੁਕਮ ਬੁਝਣਾ ਹੀ ਹੁਕਮ ਗਤੀ ਹੈ ਹੁਕਮ ਗਤੀ ਦੇ ਹੈ ਸੰਸਾਰ ਨੂੰ ਹੁਕਮ ਨਾਲ ਪੌੜ ਚੱਲਦੀ ਹੈ ਗਤੀ ਦੇ ਰਿਹਾ ਹੁਕਮ ਨਾਲ ਦਰਿਆ ਚੱਲਦੇ ਹੈ ਗਤੀ ਦੇ ਰਿਹਾ ਹੁਕਮ ਨਾਲ ਜਮੀਨ ਘੁੰਮਦੀ ਹੈ ਗਤੀ ਦੇ ਰਿਹਾ ਹੁਕਮ ਨਾਲ ਸ੍ਰਿਸ਼ਟੀ ਚੱਲਦੀ ਹੈ ਗਤੀ ਦੇ ਰਿਹਾ ਹੁਕਮ ਨਾਲ ਅਧੂਰੇ ਪੂਰੇ ਹੋ ਰਹੇ ਨੇ ਗਤੀ ਹੋ ਰਹੀ ਦੇ ਰਿਹਾ ਅਧੂਰਾ ਚੀਜ਼ ਪੂਰੀ ਹੋ ਰਹੀ ਹੈ ਗਤੀਸ਼ੀਲ ਹੈ ਗਤੀ ਦੇ ਪਿੱਛੇ ਕੌਣ ਹੈ ਪਿੱਛੇ ਹੁਕਮ ਅਸਲ ਹੁਕਮ ਦਾ ਹੋਈ ਗਤੀ ਹੈ ਹੁਕਮ ਆਪਣੇ ਆਪ ਜੇ ਗਤੀ ਹੈ ਹੁਕਮ ਗਤੀਸ਼ੀਲ ਹੈ ਲਗਾਤਾਰ ਚੱਲਦਾ ਸਾਡੇ ਬੁੱਧ ਨੂੰ ਅੱਗੇ ਤੇ ਅੱਗੇ ਵਧਾ ਰਿਹਾ ਸਭ ਨੂੰ ਪੌੜੀ ਚੜਾ ਰਿਹਾ 84 ਲੱਖ ਪੌੜੀ ਹੈ ਚੜ ਕੇ ਆਖਰੀ ਪੌੜੀ ਤੇ ਗਤੀਸ਼ੀਲ ਇਸ ਪੌੜੀ ਤੇ ਜਿਹੜਾ ਚੁੱਕੇ 84 ਲੱਖ ਹੀ ਨੇ ਪੌੜੀ ਚੜਾਈ ਹੈ ਗਤੀਸ਼ੀਲ ਹੈ ਸਾਰੇ ਜੀ ਪੌੜੀ ਚੱਲ ਰਹੇ ਨੇ ਗਤੀਸ਼ੀਲ ਬੰਦੇ ਕੀ ਗਤੀ ਕਰੀ ਗਤੀ ਕੌਣ ਦੇ ਰਿਹਾ ਤੂੰ ਦੇ ਰਿਹਾ ਗਤੀ ਸਭ ਦਾ ਗੁਰੂ ਹੈ ਗੁਰੂ ਗਤੀ ਦਿੰਦਾ ਹੁੰਦਾ ਸਾਰਿਆਂ ਨੂੰ ਗੁਰੂ ਉਹੀ ਹੈ ਜਿਹੜਾ ਪੂਰੀ ਸ੍ਰਿਸ਼ਟੀ ਨੂੰ ਗਤੀਸ਼ੀਲ ਰੱਖ ਰਿਹਾ ਹੈ ਨਾ ਰਵਿਦਾਸ ਗੁਰੂ ਹੈ ਨਾ ਨਾਨਕ ਗੁਰੂ ਉਹ ਤਾਂ ਭਗਤ ਨੇ ਉਹ ਤਾਂ ਕਹਿਆ ਤੇਰੀ ਗਤ ਲਖੀ ਨਾ ਜਾਏ ਗਤੀ ਕਿਹਦੀ ਹੈ ਗਤੀ ਕਿਸੇ ਹੋਰ ਦੀ ਹੈ ਨਾ ਗਤੀ ਨਾਨਕ ਦੀ ਹੈ ਨਾ ਰਵਦਾਸ ਦੀ ਰਵਦਾਸ ਤਾਂ ਨਾਨਕ ਨਾਲ ਵੀ ਪਹਿਲਾਂ ਜੰਮੇ ਜੇ ਰਵਦਾਸ ਤੇ ਗਤੀ ਨਹੀਂ ਲਿਖੀ ਜਾਂਦੀ ਨਾਨਕ ਦੀ ਗੱਲੇ ਛੱਡੋ ਉਹ ਤਾਂ ਪਿੱਛੋਂ ਜੁਮੇ ਤੁਸੀਂ ਨਾਨਕ ਨੂੰ ਚੱਕ ਰਵਦਾਸ ਨੂੰ ਪੂਰੇ ਕਿਵੇਂ ਕਰ ਦੋਗੇ ਉਹ ਤਾਂ ਪਹਿਲਾਂ ਜੰਮਿਆ ਹੋਇਆ ਜੋ ਰਵਦਾਸ ਨੇ ਕਿਹਾ ਗੁਰੂ ਨਾਨਕ ਕਹਿੰਦਾ ਉਹੀ ਕਹਿੰਦਾ ਰੌਲਾ ਕਿਹੜੀ ਗੱਲ ਦਾ ਫਿਰ ਰੌਲਾ ਸਾਡੀ ਚੱਲਦਾ ਹੁੰਦਾ ਆਪਣੀ ਦਾ ਆਪਣੀ ਉਮਰ ਦਾ ਰੌਲਾ ਇਹਨਾਂ ਦਾ ਕੋਈ ਰੌਲਾ ਨਹੀਂ ਭਗਤਾਂ ਦਾ ਗੁਰਬਾਣੀ ਦਾ ਕੋਈ ਰੌਲਾ ਨਹੀਂ ਗੁਰਮੁਖਾਂ ਦਾ ਕਹਦਾ ਰੌਲਾ ਹੁੰਦਾ ਰੌਲਾ ਸੰਸਾਰੀ ਸੰਸਾਰੀ ਬੰਦਿਆਂ ਦਾ ਰੌਲਾ ਹੁੰਦਾ ਗੁਰਮੁਖਾਂ ਦਾ ਕੋਈ ਝਗੜਾ ਨਹੀਂ ਸਾਰੇ ਇੱਕੋ ਜਗ੍ਹਾ ਬੈਠੇ ਨੇ ਇਹਨਾਂ ਦਾ ਕੋਈ ਰੌਲਾ ਨਹੀਂ ਰੌਲਾ ਸੰਸਾਰੀ ਹੈ ਜੇ ਗੁਰਬਾਣੀ ਨੂੰ ਅੱਡ ਕਰਕੇ ਗੁਰਨਾਨਕ ਨੂੰ ਅੱਡ ਰੱਖ ਕੇ ਰਵਿਦਾਸ ਨੂੰ ਅੱਡ ਰੱਖ ਕੇ ਰੌਲਾ ਆਪਣਾ ਬਖਾ ਲੈਣੇ ਇਹਦੇ ਨਾਲ ਸਾਨੂੰ ਛੇੜ-ਛਾੜ ਕਰਦੇ ਨੇ ਇਹਨਾਂ ਦੇ ਗੱਲ ਤੇ ਇਹਨਾਂ ਨੇ ਕੀ ਲੈਣੇ ਲੋਕਾਂ ਨੇ ਉਹਨਾਂ ਰਮਦਾਸ ਵਾਲਿਆਂ ਨੇ ਕੁਝ ਲੈਣਾ ਗੋਲਡੀ ਤੇ ਰਮਦਾਸ ਦੀ ਤੇ ਤਾਂ ਇਹਨਾਂ ਨੇ ਨਾਨਕ ਦੀ ਬਣ ਕੇ ਕੁਝ ਲੈਣ ਜਿਹੜਾ ਝਗੜਾ ਹੋਰ ਆ ਅੱਡ ਪਟਾਲੋ ਇਹ ਇਹ ਦੋ ਤੇ ਇਸ ਨੂੰ ਵਰਤੇ ਤੇ ਫਿਰ ਗੁਰਬਾਣੀ ਨੂੰ ਉਹੀ ਤੇ ਪੜੋ ਤੁਸੀਂ ਹੋਰ ਤਰੀਕੇ ਨਾਲ ਸਿਆਸੀ ਝਗੜੇ ਨੇ ਰੋਟੇ ਵਿੱਚ ਲਿਆ ਕੇ ਧਰਮ ਬਾੜਦੇ ਕੀ ਫਾਇਦਾ ਸਭ ਲੋਕ ਜਾਣਦੇ ਨੇ ਇਹ ਗੱਲ ਨੂੰ ਜਿਹੜੇ ਮੂਰਖ ਨੇ ਮਗਰ ਲੱਗਦੇ ਨੇ ਉਹ ਵੀ ਜਾਣਦੇ ਉਹ ਵੀ ਨੇ ਉਹ ਤਾਂ ਸਵਾਰਥੀ ਦੇ ਬੰਦੇ ਜਿਹੜੇ ਇਹਨਾਂ ਦੀ ਮਗਰ ਲੱਗਣਾ ਕੋਈ ਵੀ ਉਹਦਾ ਤਾਰਫ ਨਹੀਂ ਸਵਾਰਥੀ ਦਾ ਸੰਸਾਰ ਦਾ ਹੁੰਦਾ ਹੀ ਸਵਾਰਥੀ ਉਹ ਬਿਰਲਾ ਕੋਈ ਤਾਰਫ ਹੁੰਦਾ ਮਗਰ ਤੁਹਾਡੇ ਜਿਹੜੇ ਭੀੜ ਆ ਸਭ ਸਵਾਰਥੀ ਨੇ ਸਵਾਰਥ ਵਾਸਤੇ ਧਰਮ ਦਾ ਇਸਤੇਮਾਲ ਕਰਨਾ ਅਪਰਾਧ ਹੈ ਬਹੁਤ ਵੱਡਾ ਅਪਰਾਧ ਹੈ ਫੌਜ ਵਾਸਤੇ ਧਰਮ ਦਾ ਸਨਮਾਨ ਕਰਦਾ ਤਾਂ ਅਪਰਾਧ ਹੈ ਕਰੋ ਕਿਰਪਾ ਭ੍ਰਮ ਚੁਕਈ ਮੈਂ ਸਮਤ ਦੇ ਸਮਝਾਏ ਕਰੋ ਕਿਰਪਾ ਭ੍ਰਮ ਚੁਕਈ ਮੇਰੇ ਤੇ ਕਿਰਪਾ ਕਰੋ ਪਰ ਮੇਰਾ ਦੂਰ ਹੋ ਜਵੇ ਮੈਂ ਸਮਤ ਦੇ ਹੋ ਸਮਝਾਏ ਮੈਨੂੰ ਸਮਤ ਦੇ ਸਮਝਾ ਮੈਨੂੰ ਇਹ ਮੰਗਦੇ ਹੀ ਨਹੀਂ ਹੈ ਲੋਕ ਇਹ ਬੰਗਿਆ ਜੇ ਬੰਗਿਆ ਤਾਂ ਪਰਮ ਦੂਰ ਹੋ ਗਿਆ ਜੇ ਤਾਂ ਭਰਮ ਦੂਰ ਹੋ ਗਿਆ ਤਾਂ ਤਾਂ ਲੋਕਾਂ ਦਾ ਭਰਮ ਦੂਰ ਕਰੋ ਜੇ ਨਹੀਂ ਦੂਰ ਹੋਇਆ ਪਹਿਲਾਂ ਭਰਮ ਦੂਰ ਕਰ ਲਓ ਫਿਰ ਤੁਸੀਂ ਤੁਹਾਡੀ ਲੜਾਈ ਗਲਤ ਹੈ ਜੇ ਤਾਂ ਭਰਮ ਦੂਰ ਹੋ ਗਿਆ ਤੁਹਾਡਾ ਫਿਰ ਤਾਂ ਸਾਨੂੰ ਸਮਝਾਓ ਵੀ ਕਿਹੜੀ ਗੱਲ ਦਾ ਭਰਮ ਸੀ ਦੂਰ ਹੋਣਾ ਹੋ ਗਿਆ ਜੇ ਤੁਹਾਡਾ ਦੂਰ ਹੋ ਗਿਆ ਤਾਂ ਤੁਸੀਂ ਦੂਰ ਕਰ ਦਿਓ ਲੋਕਾਂ ਦਾ ਦੂਰ ਦਾ ਵੀ ਦੂਰ ਕਰ ਸਕਦਾ ਜੇ ਦੂਰ ਨਹੀਂ ਕਰ ਸਕਦੇ ਤਾਂ ਤੁਸੀਂ ਜੋ ਭਰਮ ਚ ਲੜ ਰਹੇ ਹੋ ਅਗਿਆਨਤਾ ਦੀ ਲੜਾਈ ਲੜ ਰਹੇ ਹੋ ਵੀ ਫਿਰ ਤਾਂ ਸਾਬਤ ਹੋ ਗਿਆ ਲੜਾਈ ਗਿਆਨਤਾ ਦੀ ਤੁਹਾਡੀ ਗਿਆਨਵਾਨਾਂ ਦੇ ਦੋ ਲੈ ਕੇ ਅਗਿਆਨਤਾ ਦੀ ਲੜਾਈ ਨਹੀਂ ਲੜੀ ਹੁੰਦੀ ਬ੍ਰਹਮ ਗਿਆਨੀਆਂ ਦੇ ਨਾਂ ਦੇ ਗਿਆਨਤਾ ਦੀ ਲੜਾਈ ਨਹੀਂ ਲੜੀ ਹੁੰਦੀ ਕਾਨੂੰਨੀ ਤੌਰ ਤੇ ਮਿਲ ਜਾਇਆ ਜਾਏ ਇਹ ਗੱਲ ਅਲੱਗ ਹੈ ਵੀ ਸਰਕਾਰ ਧਿਆਨ ਦੀ ਦਿੰਦੀ ਇਹ ਨਾ ਗੱਲਾਂ 'ਚ ਸਰਕਾਰ ਜੇ ਧਿਆਨ ਨਹੀਂ ਗੱਲ ਵੀ ਸੰਸਾਰ ਦੇ ਤਾਂ ਹੀ ਧਰਮ ਦੀ ਲੜਾਈ ਪਈ ਹੋਈ ਹੈ ਸਾਰੀ ਨਾ ਦਿੱਤਾ ਜਿਹੜਾ ਜਦ ਨਹੀਂ ਧਿਆਨ ਦੇਊਗਾ ਪਈ ਰੋ ਲੜਾਈ ਅਖੀਰ ਧਿਆਨ ਦੇਣਾ ਪਊਗਾ ਜਿਹੜੇ ਲੋਕ ਲੜਦੇ ਨੇ ਧਰਮ ਦੀ ਲੜਾਈ ਕੀ ਲੜਾਈ ਉਹ ਜਾਇਜ਼ ਹੈ ਜੇ ਨਹੀਂ ਜਾਇਜ਼ ਤਾਂ ਉਹਨਾਂ ਦੇ ਕੋਈ ਕਾਨੂੰਨੀ ਬੰਦਿਸ਼ ਲੱਗਣੀ ਚਾਹੀਦੀ ਉਹ ਵੀ ਕਾਨੂੰਨ ਦੇ ਦਾਇਰੇ ਚ ਆਉਣੇ ਚਾਹੀਦੇ ਸਾਬਤ ਕਰੋ ਸਾਡੀ ਲੜਾਈ ਜਾਇਜ਼ ਹੈ ਦੀ ਤੇ ਨਹੀਂ ਅਪਰਾਧ ਅਪਰਾਧ ਹੈ ਦੁਨੀਆ ਬਰਬਾਦ ਹੋਊਗੀ ਤੁਸੀਂ ਤਾਂ ਇਹ ਅਪਰਾਧ ਹੈ ਸੋਸਾਇਟੀ ਨੂੰ ਤੁਸੀਂ ਪਾੜ ਰਹੇ ਹੋ ਬਖੇਰ ਰਹੇ ਹੋ ਅਸ਼ਾਂਤੀ ਪੈਦਾ ਕਰ ਰਹੇ ਹੋ ਇਹ ਅਪਰਾਧ ਹੈ ਜੋਗੀ ਸਰ ਪਾਵੇ ਨਹੀਂ ਤੋਏ ਗੁਣ ਕਥਨ ਅਪਾਰ ਜੋਗੀ ਜੋਗੀਸ਼ਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਜਿਹੜੇ ਤੇਰੇ ਗੁਣ ਨੇ ਇਹਨਾਂ ਦਾ ਗਿਆਨ ਜਿਹੜੇ ਜੋਗੀਸ਼ਰ ਕਹਿੰਦੇ ਸੀ ਨਾ ਆਪਣੇ ਆਪ ਨੂੰ ਵੱਡੇ ਜੋਗੀ ਜੋਗੀਆਂ ਦੇ ਵੀ ਆਗੂ ਜਿਨ੍ਹਾਂ ਨੂੰ ਜੋਗੀ ਗੁਰੂ ਬੰਦੇ ਸੀ ਗੁਰੂ ਗੋਰਖਨਾਥ ਉਹਨਾਂ ਨੇ ਵੀ ਤੇਰੇ ਗੁਣਾਂ ਦਾ ਗਿਆਨ ਦੀ ਪ੍ਰਾਪਤ ਕੀਤਾ ਤੇਰੇ ਗੁਣਾਂ ਦਾ ਉਹਨਾਂ ਨੂੰ ਵੀ ਨਹੀਂ ਸੀ ਪਤਾ ਜਿੱਦੇ ਗੁਣ ਨੇ ਤੇਰੇ ਚ ਜੋਗੀਸ਼ਰ ਪਾਵੇ ਨਹੀਂ ਤੇਰੇ ਗੁਣ ਤੂੰ ਗੁਣ ਕਥਨ ਅਪਾਰ ਤੇਰੇ ਗੁਣ ਕਥਨ ਤੇਰੇ ਗੁਣ ਦੱਸ ਨਹੀਂ ਸਕੇ ਜੁਗੀਸ਼ਰ ਕਥਨ ਤੇ ਪਰੇ ਹੀ ਨੇ ਦੱਸਣ ਤੇ ਪਰੇ ਨੇ ਤੇਰੇ ਗੁਣ ਜੋਗੀਸ਼ਰਾਂ ਨੇ ਤਾਂ ਦੱਸੇ ਹੀ ਨਹੀਂ ਗੁਣ ਤੇਰੇ ਉਹ ਤਾਂ ਆਪਣਾ ਕਹਿੰਦੇ ਸੀ ਅਸੀਂ ਬਣੇ ਸਾਡੇ ਜਿਹੜੀ ਤਾਕਤਾਂ ਨੇ ਇਹ ਤਾਂ ਭਗਤਾਂ ਨੇ ਆ ਵੀ ਸਾਡੇ 'ਚ ਕੁਝ ਨਹੀਂ ਸਭ ਗੁਣ ਤੇਰੇ ਬਿਨਾਂ ਨਹੀਂ ਕੋਈ ਇਹ ਗੱਲ ਤਾਂ ਭਗਤਾਂ ਨੇ ਮੰਨੀ ਬਾਕੀ ਨਹੀਂ ਕੋਈ ਬੰਦਾ ਬਾਕੀ ਤਾਂ ਆਪਣੇ ਆਪ ਨੂੰ ਰੱਬ ਮੰਨਦੇ ਨੇ ਸਾਰੇ ਇਹ ਉਹਦੇ ਏਜੰਟ ਬੰਦੇ ਨੇ ਸਾਡੇ ਕੋਲੇ ਸ਼ਕਤੀਆਂ ਨੇ ਉਹਦੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੇ ਇਦਾਂ ਹੀ ਕਹਿਣ ਲੱਗ ਜਾਂਦੇ ਨੇ ਇਹਦੇ ਕਰਕੇ ਇਹਨਾਂ ਆਪਸ ਵਿੱਚ ਫਰਕ ਹੈ ਟਕਰਾਅ ਹੈ ਪ੍ਰੇਮ ਭਗਤੀ ਕਾ ਕਾਰਨ ਹੈ ਕਹ ਰਵਿਦਾਸ ਜਮਾਲ ਇਹ ਰਵਿਦਾਸ ਜਿਹੜਾ ਚਮਾਰ ਹੈ ਇਹ ਸਭ ਗੱਲ ਕਿਉਂ ਕਹੀ ਹੈ ਜੋਗੀ ਸ਼ਰ ਪਾਵੇ ਨਹੀਂ ਤੇਰੇ ਗੁਣ ਕਥਨ ਅਪਾਰ ਅਪਾਰ ਐ ਨਾ ਕਿਉਂ ਵੀ ਸਾਡੀ ਜੋਗੀ ਦੀ ਬੇਇੱਜ਼ਤੀ ਖਾਤਰੇ ਗੱਲ ਕਹੀ ਹੋਰ ਕੋਈ ਇਹ ਨਾ ਸਮਝ ਲਵੇ ਵੀ ਜੋਗੀਆਂ ਦੀ ਬੇਇੱਜ਼ਤੀ ਕਰਨ ਵਾਸਤੇ ਗੱਲ ਕਹੀ ਹੈ ਇਹ ਤਾਂ ਪ੍ਰੇਮਾ ਭਗਤੀ ਦੀ ਮਜਬੂਰੀ ਸੀ ਇਹ ਗੱਲ ਕਹਿਣੀ ਪਈ ਪ੍ਰੇਮ ਭਗਤੀ ਕੇ ਕਾਰਨ ਕੋਹਰ ਬਦਾਸ਼ ਚਮਾਰ ਮੇਰੇ ਮਜਬੂਰੀ ਸੀ ਇਹ ਗੱਲ ਕਹਿਣੀ ਪਈ ਮੈਨੂੰ ਕਿ ਮੈਂ ਪ੍ਰੇਮਾ ਭਗਤੀ ਦ੍ਰਿੜ ਕਰਾਉਣੀ ਮੈਂ ਪ੍ਰੇਮ ਨਾਲ ਇਹ ਗੱਲ ਕਹੀ ਹੈ ਤਾਂ ਕਿ ਜਿਹੜੇ ਦੂਜੇ ਆਦਮੀ ਨੇ ਜੋਗੀਆਂ ਵਾਂਗੂ ਆਪਣਾ ਜੀਵਨ ਖਰਾਬ ਨਾ ਕਰ ਲੈਣ ਉਹਨਾਂ ਨੇ ਜੀਵਨ ਆਪਣਾ ਖਰਾਬ ਕਰ ਲਿਆ ਉਹ ਰਸਤਾ ਗਲਤ ਹੈ ਮੈਨੂੰ ਉਹਨਾਂ ਨਾਲ ਰਜਿਸ਼ ਕੋਈ ਨਹੀਂ ਹੈ ਜੋਗੀਆਂ ਨਾਲ ਕੋਈ ਨਫ਼ਰਤ ਨਹੀਂ ਹੈ ਪਰ ਜਿਹੜਾ ਦਾ ਬਾਕੀ ਦਾ ਜੀਵਨ ਖਰਾਬ ਹੋਵੇ ਇਹਨਾਂ ਨਾਲ ਪ੍ਰੇਮ ਜ਼ਰੂਰ ਹੈ ਬਾਕੀ ਦਾ ਜੀਵਨ ਨਾ ਖਰਾਬ ਹੋ ਜਵੇ ਉਹ ਰਸਤੇ ਜਾ ਕੇ ਇਹਨਾਂ ਨਾਲ ਪ੍ਰੇਮ ਜ਼ਰੂਰ ਹੈ ਬਾਕੀ ਆਪਣਾ ਜੀਵਨ ਨਾ ਖਰਾਬ ਕਰ ਲੈਣ ਉਹ ਰਸਤੇ ਜਾ ਕੇ ਇਹ ਮਜਬੂਰੀ ਹੈ ਮੇਰੀ ਇਹ ਗੱਲ ਕਹਿਣੀ ਪਈ ਕੋਈ ਬੁਰਾਈ ਨਹੀਂ ਕੀਤੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਨ ਵਾਸਤੇ ਗੱਲ ਕਹੀ ਇਹ ਗੱਲ ਕਹਿ ਰਿਹਾ ਰਵਿਦਾਸ ਪਹਿਲਾਂ ਕਹਿ ਚੁੱਕਿਆ ਨਾ ਜੋਗੀਆਂ ਤੇ ਉਂਗਲ ਜੋ ਕਰਤੀ ਨਾ ਵੀ ਕਿਤੇ ਇਸ ਗੱਲ ਦਾ ਗੁੱਸਾ ਬੁਰਾ ਨਾ ਬਣਾਇਓ ਮੇਰੇ ਤੇ ਮੇਰੇ ਰਵਦਾਸ ਜੋਗੀਆਂ ਨੂੰ ਉਲਟਵਲ ਗੱਲ ਕਹਿ ਰਿਹਾ ਹੈ ਸਿਰਾ ਨੂੰ ਇਹ ਗੱਲ ਕਹਿ ਰਿਹਾ ਹੈ ਵੀ ਉਹਨੇ ਗੁਣਾਂ ਦਾ ਭੇਦ ਨਹੀਂ ਪਾਇਆ ਉਸੇ ਪਹਿਲਾਂ ਤਾਂ ਅਗਿਆਨੀ ਸਾਬਤ ਕਰਤਾ ਗੱਲ ਤਾਂ ਉਹਨੇ ਸੱਚੀ ਗਈ ਹੈ ਤਾਂ ਸੱਚੀ ਗਈ ਹੈ ਔਰ ਇਹ ਗੱਲ ਮੰਨੀ ਵੀ ਹੋਈ ਹੈ ਸ਼ਪਰਾਣ ਚ ਸ਼ਿਵ ਜੀ ਦਾ ਉਹ ਵੀ ਕਹਾਈ ਹੋਈ ਹੈ ਗੱਲ ਵਿਦਵਾਨਾਂ ਨੇ ਕਿ ਮੁਕਤੀ ਕਿ ਮੁਕਤੀ ਮੇਰੇ ਵਾਚ ਨਹੀਂ ਹੈ ਵਿਸ਼ਨੂੰ ਵੀ ਬੰਦਾ ਮੁਕਤੀ ਮੇਰੇ ਵਾਚ ਨਹੀਂ ਮੁਕਤੀ ਤਾਂ ਮੈਂ ਟੋੜਦਾ ਸ਼ਿਵ ਜੀ ਵੀ ਕਹਿੰਦਾ ਮੁਕਤੀ ਮੈਂ ਲੱਭਦਾ ਮੁਕਤੀ ਬ੍ਰਹਮ ਗਿਆਨੀਆਂ ਨੂੰ ਕੋਲ ਨਹੀਂ ਹੁੰਦੀ ਬ੍ਰਹਮ ਗਿਆਨੀ ਮੁਕਤੀ ਨੂੰ ਪ੍ਰਾਪਤ ਕਰ ਚੁੱਕੇ ਹੁੰਦੇ ਨੇ ਮੁਕਤੀ ਦੀ ਵਿਧੀ ਜਾਣਦੇ ਹੁੰਦੇ ਨੇ ਗਿਆਨੀ ਭਗਤ ਭਗਤ ਜਿਹੜੇ ਮੁਕਤੀ ਦੀ ਵਿਧੀ ਜਾਣਦੇ ਹੁੰਦੇ ਨੇ ਦੱਸ ਸਕਦੇ ਨੇ ਜੇ ਕਿਸੇ ਨੇ ਮੁਕਤੀ ਪ੍ਰਾਪਤ ਕਰਦੀ ਹੈ ਛੁੱਟਣ ਦੀ ਵਿਧੀ ਹੈ ਗੁਰਬਾਣੀ ਛੁੱਟਣ ਦੀ ਵਿਧੀ ਹੈ ਸਮਝਾ ਸਕਦੇ ਨੇ ਲੇਕਿਨ ਜੋ ਉਹਨੂੰ ਪਤਾ ਨਹੀਂ ਸ਼ਿਵ ਜੀ ਨੂੰ ਪਤਾ ਨਹੀਂ ਇਸ ਕਰਕੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਸੁਗੜੀ ਸਾਹਿਬ ਜੀ ਲਿਖਿਆ ਬੇਸਰ ਸ਼ਿਵ ਜੀ ਬ੍ਰਹਮ ਗਿਆਨੀ ਢੋਲਦਾ ਵੀ ਮੈਨੂੰ ਮੁਕਤੀ ਦੀ ਵਿਧੀ ਦੱਸ ਦੇ ਆ ਵੀਡੀਓ ਦਸੀ ਹੈ ਉਹ ਸ਼ਿਵ ਜੀ ਨੂੰ ਵਿਧੀ ਦਸੀ ਹੈ ਸ਼ਿਵ ਜੀ ਦਾ ਚੱਲਿਆ ਨੂੰ ਦਸੀ ਹੈ ਵਿਧੀ ਪ੍ਰੇਮ ਭਗਤ ਕੇ ਕਾਰਨ ਹੈ ਕਹਿ ਰਵਦਾਸ ਚਮਾਰ ਚਮਾਰ ਇਹ ਰਵਦਾਸ ਨੂੰ ਜਿਹੜੇ ਰਵਦਾਸ ਦੇ ਭਗਤ ਨੇ ਨਾ ਅੱਜ ਉਹ ਸ਼ਿਵ ਜੀ ਦੇ ਚੇਲੇ ਨੇ ਸਭੂ ਸਮਾਧੀ ਲਾਉਂਦੇ ਨੇ ਬੋਲਾ ਫੇਰਦੇ ਨੇ ਪ੍ਰੇਮ ਭਗਤੀ ਦਾ ਜਾਣਦੇ ਹੀ ਨਹੀਂ ਉਹ